ਦੇਵਤਿਆਂ ਦਰਸ਼ਨ ਕੇ ਤਾਈ ਦੂਖ ਪੂਖ ਤੀਰਤ ਕੀਏ ਤੋ ਦਰਸ਼ਨ ਦੇ ਵਾਸਤੇ ਉੱਥੇ ਚਲੇ ਗਏ ਮੈਨੂੰ ਸੁਖਦੇਵ ਸੋਹਣਾ ਨੇ ਲਿਖਿਆ ਕਿ ਸੰਤਾਂ ਦੀ ਰੀਤ ਕੋਈ ਮੈਨੂੰ ਪਰ ਜੇ ਉਹ ਸ਼ਬਦ ਦਾ ਵੀ ਕੁਝ ਥੋੜਾ ਜਿਹਾ ਕਿਉਂਕਿ ਸ਼ਬਦ ਤਾਂ ਗਿਣਤੀ ਨਹੀਂ ਕਿੰਨੇ ਸੰਤਾਂ ਦੇ ਨਾਲ ਪੜ੍ਹਦੇ ਸੀ ਜਿਹੜਾ ਤੁਹਾਨੂੰ ਦਿਲ ਕਰਦਾ ਉਹ ਹਾਂ ਮੈਂ ਹੁਣ ਅਜੇ ਇਕੱਲਾ ਪੜਨ ਵਾਲਾ ਪਰ ਇਹ ਆ ਭਈ ਸਤਿਗੁਰ ਕਿਰਪਾ ਕਰੇ ਮੈਨੂੰ ਮਾੜਾ ਜੋ ਵੀ ਇਸ਼ਾਰਾ ਕਰ ਦਿਓ ਤੋ ਸੱਚੇ ਪਾਤਸ਼ਾਹ ਦੇ ਹੁਕਮ ਨਾਲ ਉਥੇ ਜਾ ਕੇ ਬੈਠੇ ਸਤਿਗੁਰੂ ਪ੍ਰਤਾਪ ਸਿੰਘ ਜੀ ਵੀ ਉਥੇ ਦਰਸ਼ਨ ਦੇਣ ਗਏ ਮੈਂ ਆਸਾ ਦੀ ਵਾਰ ਦੇ ਵਿੱਚ ਬੋਲਣਾ ਉਦੋਂ ਸ਼ੁਰੂ ਕੀਤਾ ਅੱਜ ਤੋਂ 63 ਸਾਲ ਪਹਿਲੇ ਸਤਿਗੁਰੂ ਜੀ ਦੀ ਹਜ਼ੂਰੀ 'ਚ ਔਰ ਇੱਕ ਸਾਲ ਉਸ ਤੋਂ ਬਾਅਦ ਮੈਨੂੰ ਸਤਿਗੁਰੂ ਜੀ ਨੇ ਅਖੰਡ ਪਾਠ ਵਿੱਚ ਵੀ ਲਾਇਆ ਬਹੁਤ ਲੋਕਾਂ 'ਚ ਚਰਚਾ ਹੋਈ ਕਿ ਉੱਥੇ ਕਿੰਨੇ ਸਾਰੇ ਕੂਕੇ ਉੱਥੇ ਪਟਣ ਲੱਗੇ ਗੁਫਾ ਉਹ ਥੱਲੇ ਆ ਕੇ ਹੀ ਮਰ ਗਏ ਪਰ ਉਹ ਅਸੀਂ ਕੂਕੇ ਸੀ ਪਟਣ ਵਾਲੇ ਅਸੀਂ ਉੱਥੇ ਰੋਜ਼ ਦੇਗਾ ਸ਼ਹੀਦੀ ਰਗੜਦੇ ਰਹੇ ਤੇ ਜਕਾਰੇ ਗਜਾਉਂਦੇ ਰਹੇ ਕੜਾ ਪ੍ਰਸਾਦ ਦੀਆਂ ਦੇਗਾ ਵਰਤਦੀਆਂ ਰਹੀਆਂ ਉਥੇ ਗੁਫਾ ਪੱਟ ਕੇ ਦਿੱਤੀਆਂ ਸੰਤਾਂ ਨੂੰ ਮੋਹਣ ਸੋਹਣਾ ਨੂੰ ਸੰਤ ਮੋਹਣ ਸਿੰਘ ਜੀ ਸੰਤ ਉਜਾਗਰ ਸਿੰਘ ਜੀ ਸੰਤ ਤੇਜਾ ਸਿੰਘ ਜੀ ਤੇ ਸੰਤ ਲక్ష్మణ ਸਿੰਘ ਜੀ ਤੋ ਇਹ ਮੇਰਾ ਮਤਲਬ ਉਹ ਮੈਂ ਬਹੁਤਾ ਉਹਦਾ ਨਹੀਂ ਉਲੇਖ ਕਰਨਾ ਮੈਂ ਹਾਲ ਫਕੀਰਾਂ ਦਾ ਜਾ ਕੇ ਕਹਿਣਾ ਇਹ ਸੰਤ ਜ਼ਿਆਦਾ ਪੜ੍ਹਦੇ ਸੀ ਮੈਂ ਇਹ ਥੋੜੀ ਜੀ ਰੀਤ ਪੜਾਂਗਾ ਤੋ ਉਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੁਣ ਅਸੀਂ ਜਿੱਥੋਂ ਮੈਂ ਅਰਜ਼ ਕਰਨੀ ਸ਼ੁਰੂ ਕੀਤੀ ਸੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਜਦੋਂ ਗੱਦੀ ਤੇ ਬੈਠੇ ਹਨ ਮੇਰਾ ਖਿਆਲ ਆ ਕਿ ਸਨ ਸੰਮਤ 1963 ਦੇ ਵਿੱਚ ਉਹਨਾਂ ਨੇ ਪਹਿਲਾ ਪ੍ਰਯੋਗ ਨਹਿਰ ਦੇ ਉੱਤੇ ਕੀਤਾ ਜਿਹਦੇ ਤੇ ਸੱਚੇ ਪਾਤਸ਼ਾਹ 6 ਘੰਟੇ ਇਹ ਮੈਂ ਉਹਨਾਂ ਦੀ ਰਸਨਾ ਤੋਂ ਸੁਣਿਆ ਕਿਸੇ ਇਤਿਹਾਸ ਤੋਂ ਤਾਂ ਨਹੀਂ ਪੜਿਆ ਕਹਿੰਦੇ ਵੀ ਇਸ ਤਰ੍ਹਾਂ ਬੈਠਦੇ ਸੀ ਤੇ ਜੇ ਮਾੜਾ ਜਿਹਾ ਵੀ ਇਸ ਤਰ੍ਹਾਂ ਕਰ ਲਿਆ ਜਾਏ ਤਾਂ ਕਹਿਣਾ ਅੱਜ ਸਵਾਦ ਨਹੀਂ 6 ਘੰਟੇ ਅਸੀਂ ਵੀ ਪ੍ਰਯੋਗ ਕਰਨਾ ਹੈ ਅਸੀਂ ਪਹਿਲੇ ਮਾਲਾ ਫੇਰਨੀ ਸਿੱਖੀਏ ਕਿ ਮਾਲਾ ਕਿਸ ਤਰ੍ਹਾਂ ਫੇਰਣੀ ਹੈ ਕਿਸ ਤਰ੍ਹਾਂ ਇਹਦਾ ਹਿਸਾਬ ਕਰਨਾ ਹੈ ਸਤਿਗੁਰਾਂ ਦੀ ਕਿਰਪਾ ਨਾਲ ਮੈਨੂੰ ਤੁਸੀਂ ਪੁੱਛੋ ਭਈ ਤੁਸੀਂ ਭਜਨ ਕਰਕੇ ਹਟਿਓ ਕਿੰਨਾ ਭਜਨ ਕੀਤਾ ਮੈਂ ਛੱਟ ਕਹਾਂਗਾ ਕਿ ਮੈਂ 5200 ਵਾਰ ਭਜਨ ਕੀਤਾ ਕਿਉਂਕਿ ਜਦ ਕੈਲਕੂਲੇਟਰ ਜੇ ਮੇਰੇ ਪਾਸ ਆ ਤਾਂ ਫੇਰ ਕਿਉਂ ਬੇਹਿਸਾਬਾ ਭਜਨ ਹੋਵੇ ਤੋ ਇਸ ਤੇ ਇਸ ਪ੍ਰਯੋਗ ਦੇ ਵਿੱਚ ਤੁਸੀਂ ਇੱਕ ਮਹੀਨਾ ਤੁਸੀਂ ਆਪਣਾ ਹਿਸਾਬ ਬੈਲੈਂਸ ਰੱਖੋ ਕਿ ਕਿੰਨਾ ਅਸੀਂ ਭਜਨ ਸਿਮਰਨ ਕੀਤਾ ਕਿੰਨੇ ਹਜ਼ਾਰ ਇੱਕ ਮਾਲਾ ਪੱਕੀ ਦਾ 11660 ਵਾਰ ਭਜਨ ਹੁੰਦਾ ਹੈ ਇੱਕ ਮਾਲਾ ਪੱਕੀ ਦਾ ਜੇ ਕਿਤੇ ਕੋਈ ਭਾਗਾ ਵਾਲਾ ਇੱਕ ਢਾਈ ਮਾਲਾ ਪੱਕੀਆਂ ਫੇਰੇ ਰੋਜ਼ ਉਹ ਇੱਕ ਸਾਲ ਚ ਕਰੋੜਪਤੀ ਬਣ ਸਕਦਾ ਹੈ ਇੰਨਾ ਭਜਨ ਹੋ ਸਕਦਾ ਹੈ ਤੋਂ ਇਸ ਤੇ ਲਿਖਿਆ ਬਾਣੀ ਚ ਕਹਿੰਦੇ ਹਰ ਧਨ ਕੇ ਪਰਲੇ ਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਭੰਡਾਰ ਭਰਨੇ ਹਨ ਪਹਿਲੇ ਤੇ ਖਰਚਾ ਹੈ ਖਰਚਾ ਪੂਰਾ ਹੋ ਜਾਏ ਕਿਸੇ ਦੀ ਫੈਮਿਲੀ ਹੈ ਉਹਦਾ ਖਰਚਾ ਜੇ ਖਰਚੇ ਤੋਂ ਵੀ ਉਹਦੀ ਆਮਦਨ ਘਟਾ ਤਾਂ ਫੇਰ ਕਰਜ਼ਾਈ ਹੁੰਦਾ ਰਹੇਗਾ ਅਸੀਂ ਇੱਥੇ ਪਰਦੇਸ ਚ ਆਏ ਹਾਂ ਇਹ ਕੋਈ ਤੀਰਥ ਨਹੀਂ ਹੈ ਅਸੀਂ ਆਪਣਾ ਵਤਨ ਛੱਡ ਕੇ ਆਏ ਬਹੁਤੇ ਰਿਸ਼ਤੇਦਾਰਾਂ ਨੂੰ ਛੱਡ ਕੇ ਆਏ ਹਾਂ ਕਮਾਈ ਕਰਨ ਵਾਸਤੇ ਭਲਾ ਜੇ ਇਥੋਂ ਹੀ ਕੋਈ ਕਰਜ਼ਾ ਚੜਾ ਕੇ ਚਲਾ ਜਾਏ ਫੇ ਕਿੰਨੀ ਕੁ ਲਾਨਤ ਪੈਗੀ ਇਹ ਅਸੀਂ ਇਸ ਮਾਤ ਲੋਕ ਤੇ ਆਏ ਹਾਂ ਮਨੁੱਖ ਜਨਮ ਮਿਲਿਆ ਹੈ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਤਾਜ ਅਵਮਾਨ ਲੈ ਮਨ ਮੌਲ ਅਵਮਾਨ ਛੱਡ ਦੇ ਹੁਣੇ ਰੰਦਾਵਾ ਜੀ ਨਾਲ ਬਚਨ ਹੋ ਰਿਹਾ ਸੀ ਸਭ ਤੋਂ ਔਖੀ ਹੋਮੇ ਨੂੰ ਮਾਰਨ ਦੀ ਸਾਰਿਆਂ ਤੋਂ ਔਖੀ ਸਮਝੋ ਛਾਲ ਹੈ ਹੈ ਕੋਈ ਐਸਾ ਹੋਮੇ ਤੋਰੇ ਇਸ ਮਿੱਠੀ ਤੇ ਮਨ ਹੋਰੇ ਇਹ ਤੋਂ ਮਿੱਠੀ ਤੋਂ ਆਪਣਾ ਮਨ ਹੋੜ ਲਵੇ ਹਲੋ ਜੀ ਫਲਾਣੇ ਥਾਂ ਗਏ ਉਥੇ ਅਸੀਂ ਉਥੇ ਸਾਧ ਸੰਗਤ ਇਦਾਂ ਇਕੱਠੀ ਕੀਤੀ ਉਗਰਾਈ ਕੀਤੀ ਗੁਰਦੁਆਰਾ ਬਣਾ ਤਿਆ ਉਥੇ ਫਲਾਣਾ ਕੀਤਾ ਮੈਂ ਜ਼ਰੂਰ ਆਏਗੀ ਉਹ ਉਹ ਇਹ ਨਹੀਂ ਕਦੀ ਆਏਗਾ ਕਿ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਸਭ ਕੁਝ ਉਸ ਦੇ ਹੁਕਮ ਵਿੱਚ ਹੋ ਰਿਹਾ ਪ੍ਰੇਰਣਾ ਦਾ ਸਰੋਤ ਉਹ ਅੰਦਰ ਬੈਠਾ ਲਿਖਦੇ ਬਾਣੀ ਉਦਮ ਮਦ ਪ੍ਰਭ ਅੰਤਰਯਾਮੀ ਜਿਉ ਪ੍ਰੇਰੇ ਤਿਉ ਕਰਣਾ ਜਿਉ ਨਟੂਆ ਤੰਤ ਵਜਾਏ ਤੰਤੀ ਤੋ ਵਾਜੇ ਸੰਤਨਾ ਅਸੀਂ ਸਿਰਫ ਸਤਗੁਰਾਂ ਪਰ ਅਰਦਾਸ ਕਰਨੀ ਕਿ ਗਰੀਬਨ ਵਾਜ ਬਹੋਸ਼ ਬਾਸ਼ ਬਹੋਸ਼ ਬਾਸ਼ ਹਗਾਮੇ ਨਾ ਹੋ ਨੌ ਬਹਾਰ ਆਮਨ ਇਹ 84 ਲੱਖ ਜੂਨ ਦੇ ਵਿੱਚੋਂ ਇਹ ਉੱਤਮ ਜਨਮ ਮਿਲਿਆ ਯਾਰ ਦੋ ਕਰਾਰ ਆਮਨ ਯਾਰ ਤੇ ਆ ਗਿਆ ਉਹਦਾ ਕਰਾਰ ਵੀ ਆ ਗਿਆ ਕਿ ਤੇਰਾ ਮਨ ਜਿਸ ਤਰ੍ਹਾਂ ਆਖੋ ਧੰਨ ਸਤਿਗੁਰੂ ਰਾਮ ਸਿੰਘ ਸਤਿਗੁਰੂ ਰਾਮ ਸਿੰਘ ਕਹਿੰਦੇ ਇੱਕ ਵਾਰ ਜਿਹੜਾ ਭਜਨ ਪੁੱਛ ਲੈਗਾ ਉਹਨੂੰ ਮੈਂ ਜਾਣ ਨਹੀਂ ਦੇਵਾਂਗਾ ਕਿਤੇ ਉਹਨੂੰ ਤਿੰਨ ਜਨਮ ਦੇਵਾਂਗਾ ਇਹ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਰਸਨਾ ਤੋਂ ਸੁਣਿਆ ਕਿ ਉਸ ਨੂੰ ਜ਼ਰੂਰ ਭਜਨ ਸਿਮਰਨ ਵੱਲ ਉਹਨੂੰ ਜ਼ਰੂਰ ਲੈ ਆਉਣਗੇ ਇਹ ਡਿਊਟੀ ਚੁੱਕੀ ਐਵੇਂ ਨਹੀਂ ਅਰਦਾਸ ਚ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਜਿਨ੍ਹਾਂ ਜਮ ਤੇ ਲਿਆ ਛੁਡਾਏ ਜਮਾ ਨੇ ਆਪਣਾ ਧਾਮ ਭਰਨਾ ਸ਼ੁਰੂ ਕੀਤਾ ਹੈ ਮਗਰ ਸਤਿਗੁਰੂ ਜੀ ਨੇ ਇਹ ਨਾਮ ਦਾ ਛਟਾ ਦੇਣਾ ਸ਼ੁਰੂ ਕੀਤਾ ਤੁਸੀਂ ਸੋਈ ਨਾਮ ਧਾਰੀ ਤੁਸੀਂ ਸਾਰੇ ਹੀ ਪ੍ਰਚਾਰਕ ਹੋ ਪ੍ਰਚਾਰ ਹੈ ਤੁਹਾਡਾ ਡਰੈਸ ਤੁਹਾਡੀ ਚਾਲੀ ਤੁਹਾਡੀ ਦਾ ਤੋਂ ਇਸ ਤੇ ਉਥੇ <coughs> ਰਵਾਲ ਸਰ ਸਾਧ ਸੰਗਤ ਗਈ ਬੜਾ ਰੰਗ ਸੀ ਸਾਧ ਸੰਗਤ ਕਈਆਂ ਦਾ ਸਰੀਰਾਂ ਨਾਲ ਜਗਤਾਰ ਸਿੰਘ ਹੁਣੀ ਸੂਬੇ ਇਹਨਾਂ ਦਾ ਪਿਤਾ ਉਹ ਮੇਰੇ ਤੋਂ 4 ਸਾਲ ਛੋਟੇ ਇਹ ਸਾਰੇ ਅਸੀਂ ਉਥੇ ਪਹਾੜ ਵਿੱਚ ਸਾਂ ਤੇ ਭਜਨ ਕਰਨਾ ਆ ਬਾਣੀ ਵੀ ਉਥੇ ਦੀ ਕਿਰਪਾ ਹੋਈ ਕੰਠ ਹੋਣ ਦੀ ਤੋ ਮੇਰਾ ਮਤਲਬ ਹੁਣ ਅਸੀਂ ਹੁਣ ਵੀ ਚਾਨਸ ਹੈ ਇਹ ਅਵਸਰ ਹੈ ਸਤਿਗੁਰੂ ਜਗਜੀਤ ਸਿੰਘ ਜੀ ਨੇ ਕਿਰਪਾ ਕੀਤੀ ਹੈ ਉਹ ਲਿਖ ਲਿਖ ਕੇ ਭੇਜ ਦੇ ਉਹ ਟੈਲੀਫੋਨ ਕਰਦੇ ਉਹ ਫਾਰਮ ਛਪਾ ਛਪਾ ਕੇ ਵੰਡਦੇ ਕਿ ਤੁਸੀਂ ਆਪਣਾ ਆਪਣਾ ਨਿਤਨੇਮ ਦੇ ਘੰਟੇ ਲਿਖੋ ਕਿੰਨੇ ਖੋਣਗੇ ਜਿਹੜੇ ਇਸ ਚੀਜ਼ ਨੂੰ ਕਰਨਗੇ ਕਿੰਨੇ ਖੋਣਗੇ ਜਿਹੜੇ ਇਸ ਚੀਜ਼ ਦੀ ਕੰਪੀਟੀਸ਼ਨ 'ਚ ਹਿੱਸਾ ਲੈਣਗੇ ਮੈਂ ਤੇ ਤੁਹਾਡੇ ਸਾਰਿਆਂ ਨੂੰ ਨਖੇਦਾ ਮੈਂ ਤੇ ਬਖਸ਼ਿਸ਼ ਦੇ ਆਸਰੇ ਬੈਠਾ ਮੈਂ ਤੇ ਜਾਪ ਨਾ ਤਾਪ ਨਾ ਕਰਮ ਕੀਤ ਆਵੇ ਨਾ ਹੀ ਕਸ਼ਰੀਤ ਉਹਦੇ ਦਰ ਦਾ ਕੂਕਰ ਹਾਂ ਮਗਰ ਤੁਸੀਂ ਨੌਜਵਾਨ ਨੌਜਵਾਨਾਂ ਤੇ ਸਤਿਗੁਰੂ ਜੀ ਦਾ ਬਹੁਤ ਸੀ ਦਾਰੋਮਦਾਰ ਤੇ ਸਤਿਗੁਰੂ ਮੌਜੂਦਾ ਜਿਹੜੇ ਸਤਿਗੁਰੂ ਜਗਜੀਤ ਸਿੰਘ ਉਹ ਵੀ ਨੌਜਵਾਨਾਂ ਨੂੰ ਅੱਗੇ ਕਰਦੇ ਹਨ ਇਹ ਕਰ ਸਕਦੇ ਹਨ ਅਸੀਂ ਵੀ ਉਦੋਂ ਕਰਕੇ ਦੇਖਿਆ ਨਾ ਭੁੱਖ ਹੁੰਦੀ ਸੀ ਨਾ ਪਿਆਸ ਹੁੰਦੀ ਸੀ ਨਾ ਕਦੀ ਥਕੇਵਾ ਹੁੰਦਾ ਸੀ ਇਸ ਕਰਕੇ ਨੌਜਵਾਨ ਮੋਰੇ ਆਉਣ ਇੱਕ ਉਥੇ ਜਥਾ ਬਣਿਆ ਸੀ ਬੈਂਕੋਕ ਸਤਿਗੁਰੂ ਜਗਜੀਤ ਸਿੰਘ ਦੀ ਰਸਨਾ ਤੋਂ ਸੁਣਿਆ ਸੀ ਉਹ ਦੋ ਚਾਰ ਸਰੀਰ ਮੋਰੇ ਲੱਗੇ ਉਹਨਾਂ ਨੇ ਸਵੇਰ ਨੂੰ ਤੜਕੇ 1 ਵਜੇ ਜਗਾਉਣੇ ਸ਼ੁਰੂ ਕਰ ਦੇਣੇ ਤਾਂ ਫੇ ਇਕੱਠੇ ਕਰਕੇ ਸਾਰੇ ਉਹ ਸੈਮ ਸੋਖਾ ਖਰਿਆ ਕੀ ਆ ਉਥੇ ਉਹ ਸਮੁੰਦਰ ਦੇ ਕਿਨਾਰੇ ਉਥੇ ਕਹਿਣਾ ਚਲੋ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਕਰਾਈਏ ਇੱਕ ਵਾਰੀ ਸੰਤ ਪ੍ਰੀਤਮ ਸਿੰਘ ਜੀ ਜਾਹੂ ਤੋਂ ਤੁਰ ਪਏ ਮੈਂ ਤੇ 16 ਸਾਲ ਦਾ ਸੀ ਕੇਸ ਇਹਨਾਂ ਸਾਰਿਆਂ ਨੇ ਖੱਪਿਛੇ ਨੂੰ ਸਿੱਟੇ ਹੋਏ ਚਿੱਟੇ ਕੁੜਤੇ ਚਿੱਟੇ ਇਹਨਾਂ ਦੇ ਕਸ਼ਹਿਰੇ ਤੇ ਇਹ ਨਠੇ ਜਾਣ ਉੱਤੇ ਜਾਹੂ ਤੋਂ ਇੱਕ ਉੱਤੇ ਕਿਲਾ ਦਿਸਦਾ ਹੈ ਕਰੀਬਨ 4 ਮੀਲ ਤੇ ਇਹਨਾਂ ਨੂੰ ਥਾਣੇ ਵਾਲਿਆਂ ਨੇ ਵੀ ਰੋਕਿਆ ਪਰ ਇਹ ਨਹੀਂ ਰੁਕੇ ਦੇਗਾ ਸ਼ਕੀਆਂ ਸਨ ਸੰਤਾ ਮੋਹਨ ਸੋਨਾ ਦੀ ਕਿਰਪਾ ਨਾਲ ਮੈਂ ਇਹਨਾਂ ਨੂੰ ਰਸਤੇ 'ਚ ਮਿਲਿਆ ਮੈਂ ਮੱਥਾ ਟੇਕਣ ਲੱਗਾ ਇਹ ਸਾਰੇ ਹੀ ਮੇਰੇ ਉੱਪਰ ਦੀ ਡੜੰਗੇ ਮਾਰਦੇ ਮੈਂ ਥੱਲੇ ਨੀਵਾ ਹੋਇਆ ਹੀ ਰਹਿ ਗਏ ਸਾਤਾਂ ਨੂੰ ਦੇਖਾਂ ਜਾਂ 10 ਕਰਮਾ ਗਾਂ ਗਏ ਮੇਰਾ ਮਤਲਬ ਇਸ਼ਕ ਕਿਸੇ ਚੀਜ਼ ਦਾ ਵੀ ਇਸ਼ਕ ਹੋਵੇ ਤੇ ਸਤਿਗੁਰੂ ਰਾਮ ਸਿੰਘ ਦੂਰ ਨਹੀਂ ਇਸ ਕਰਕੇ ਤੁਸੀਂ ਮੈਂ ਇੱਕ ਤਾਂ ਤੁਹਾਨੂੰ ਇਹ ਅਰਜ਼ ਕਰਨੀ ਸੀ ਪ੍ਰਯੋਗਾਂ ਵਾਸਤੇ ਬਾਣੀ ਪੜੋ ਬਾਣੀ ਕੰਠ ਕਰੋ ਨੌਜਵਾਨ ਤੁਹਾਡਾ ਕੰਪੀਟੀਸ਼ਨ ਹੋਵੇ ਮੈਂ ਉਹ ਨੌਜਵਾਨ ਦਾ ਨਾਮ ਨਹੀਂ ਜਾਣਦਾ ਸੰਤਾਂ ਤਾਰਾ ਸਿੰਘ ਹੁਣ ਅਣਜਾਣ ਜਿਹੜੇ ਹਨ ਉਹਨਾਂ ਦਾ ਲੜਕਾ ਹੈ ਬੜਾ ਸੁਚੱਜਾ ਬੋਲਦਾ ਹੈ ਇੰਗਲਿਸ਼ ਦੇ ਵਿੱਚ ਗੁਰਮੁਖੀ ਵੀ ਚੰਗੀ ਪੜਿਆ ਹੈ ਤੋਂ ਇਸ ਤੇ ਵਿਦਿਆ ਉੱਤਮ ਗੁਣ ਹੈ ਵਿਦਿਆ ਵਿਚਾਰੀ ਤਪਰ ਉਪਕਾਰੀ ਇਸ ਕਰਕੇ ਵਿਦਿਆ ਪੜੋ ਪੜ ਕੇ ਲੋਕਾਂ ਦੇ ਵੀ ਪੁਸਤਕ ਪੜੋ ਫਿਰ ਉਹਦੇ ਨਾਲ ਮੈਚ ਕਰੋ ਕਿ ਅਸੀਂ ਕਿੱਥੇ ਹਾਂ ਸਾਡੇ ਵਰਗਾ ਕਲਚਰ ਸਾਡੇ ਵਰਗੀ ਤਾਰੀਖ ਸਾਡੇ ਵਰਗੀ ਬਾਣੀ ਕਿਸੇ ਪਾਸ ਨਹੀਂ ਹੈ ਮਗਰ ਅਸੀਂ ਫੇ ਉਦਾਂ ਦੇ ਹੋਵਾਂਗੇ ਬਾਂਦਰ ਦੇ ਗੱਲ ਜਿਸ ਤਰ੍ਹਾਂ ਲਾਲ ਪਾਤਾ ਜਾਂਦਾ ਉਹਨੂੰ ਕਦਰ ਨਹੀਂ ਹੁੰਦੀ ਇਸ ਤਰ੍ਹਾਂ ਅਸੀਂ ਇਹਨੂੰ ਭੰਗ ਦੇ ਪਹਾੜੇ ਗਵਾ ਦੇਾਂਗੇ ਹੁਣ ਮੈਂ ਸੰਤਾਂ ਪ੍ਰੀਤਮ ਸੋਹਣਾ ਦੀ ਰੀਤ ਇੱਕ ਪੜਦਾ ਹਾਂ ਬਹਾਲ ਫਕੀਰਾਂ ਹੰਦਾ ਜਾ ਕੇ ਕਹਿ ਛਮ ਛਮ ਵਗਦੀ ਜਾਵੀ ਤੇ ਸਾਡੇ ਵੱਲੋਂ ਕਿਛ ਮਿੰਨਤ ਕਰਕੇ ਸਾਡੇ ਵੱਲੋਂ ਕਿਛ ਮਿੰਨਤ ਕਰਕੇ ਤੇ ਗੱਲ ਵਿੱਚ ਪਲੜਾ ਪਾਵੀ ਜੋ ਕੁਛ ਡਿਠਾ ਹਾਲ ਅਸਾਂ ਦਾ ਤੁਚੀਨੀ ਵਾਲੇ ਨੂੰ ਜਾ ਤੇ ਗਲ ਵਿੱਚ ਕਮਲੀ ਪਾ ਕੇ ਕਹਿਰ ਵਿਛੋੜਾ ਜਨਨ ਨਾ ਹੋਸੀ ਜੈਸੇ ਨਾਗਾਂ ਸੰਤ ਪ੍ਰੀਤਮ ਸਿੰਘ ਜੀ ਜਿਸ ਵੇਲੇ ਇਹ ਸ਼ਬਦ ਇਹ ਹੁਣ ਮੈਂ ਸ਼ਾਮ ਦੀ ਰੀਤ ਕੌਂਸੀਏ ਵਿੱਚ ਪੜ੍ਹੀ ਹੈ ਸਵੇਰ ਨੂੰ ਪੜ੍ਹਦੇ ਹੁੰਦੇ ਸਨ ਆਸਾ ਦੀ ਵਾਰ ਦੇ ਵਿੱਚ ਉਹ ਵੀ ਮੈਂ ਰੀਤ ਤੁਹਾਨੂੰ ਅਰਜ ਕਰਾਂਗਾ ਉਹ ਇਸ ਤਰ੍ਹਾਂ ਸੀ ਤੇ ਉਹ ਕੋਈ ਵਿਛੋੜਾ ਉਧਰ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਮੈਨੂੰ ਚੇਤਾ ਹੈ ਕਿ 20 ਸਾਲ ਮੈਂ ਨੇੜੇ ਹੋ ਕੇ ਦਰਸ਼ਨ ਕੀਤੇ ਹਨ ਕੋਈ ਵੀ ਦੀਵਾਨ ਸੁੱਕੇ ਨੇਤਰਾਂ ਨਾਲ ਨਹੀਂ ਸੀ ਸਮਾਪਤ ਹੁੰਦਾ ਹੁਣ ਸਾਡੇ ਨੇਤਰ ਖੁਸ਼ਕ ਹੋ ਗਏ ਵੈਰਾਗ ਨਹੀਂ ਹੈ ਵੈਰਾਗ ਨਹੀਂ ਹੈ ਤੋ ਇਹ ਬੇਸ਼ੱਕ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸੀ ਬਹੁਤੇ ਸਰੀਰ ਹਾਲ ਮਰੀਦਾਂ ਦਾ ਪੜਦੇ ਹਨ ਹਾਲ ਗਰੀਬਾਂ ਦਾ ਹਾਲ ਮਰੀਦਾਂ ਦਾ ਤੇ ਹਾਲ ਫਕੀਰਾਂ ਦਾ ਤਿੰਨੇ ਹੀ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਦਾ ਮੁੱਖ ਵਾਕ ਹੈ ਪਰ ਸਾਨੂੰ ਗੁਰੂ ਰਾਮ ਸਿੰਘ ਜੀ ਦਾ ਹੁਕਮ ਫਕੀਰਾਂ ਦਾ ਪੜਨ ਦਾ ਕਿਉਂ ਕਿ ਉਸ ਵੇਲੇ ਗੁਰੂ ਜੀ ਦਾ ਫਕੀਰਾਨਾ ਵੇਸ ਸੀ ਤੋਂ ਨਾਮਧਾਰੀ ਉਸ ਵੇਲੇ ਇਸ ਤਰ੍ਹਾਂ ਇਹ ਸ਼ਬਦ ਪੜ੍ਹਦੇ ਹਨ ਤੇ ਪ੍ਰਮਾਣ ਦਿੰਦੇ ਹਨ ਓ ਬਈ ਸਾਡਾ ਹਾਲ ਜਾ ਕੇ ਕਹਿ ਸਾਡਾ ਹਾਲ ਜਾ ਕੇ ਕਹਿਣਾ ਸਾਡਾ ਜਾ ਕੇ ਕਹਿਣਾ ਜਾ ਕੇ ਕਹਿਣਾ ਜਾ ਕੇ ਕਹਿਣਾ ਸਾਡਾ ਹਾਲ ਨਾਮਧਾਰੀ ਇਹਨਾਂ ਦਾ ਨਾਮ ਕਹਿੰਦੇ ਹਨ ਕੂਕਾਂ ਮਾਰਨ ਜੋ ਵਿੱਚ ਰਾਹੀ ਇਹਨਾਂ ਨੂੰ ਡਰ ਕਿਸੇ ਦਾ ਨਹੀਂ ਬਾਜ ਅਕਾਲ ਦੇ ਸਤਿਗੁਰੂ ਰਾਮ ਸਿੰਘ ਮੈਂ ਆਪ ਬਹੁਤ ਸ਼ੰਕਾਵਾਦੀ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰੇ ਅਸੀਂ ਦਿਨ ਦੇ ਵਿੱਚ ਪਤਾ ਨਹੀਂ ਕਿੰਨੀ ਕੁ ਵਾਰ ਬਸਰਦਕ ਹੁੰਨੇ ਆ ਤੇ ਕਿੰਨੀ ਵਾਰ ਅਸੀਂ ਸਰਦਾਵਾਨ ਹੁੰਨੇ ਪਰ ਉਹਨਾਂ ਦਾ ਇਹ ਚੋਜ ਹੈ ਉਹ ਇਹ ਬਖਸ਼ਿਸ਼ ਕਰਕੇ ਆਪ ਰਜਾ ਨਾਲੇ ਬਚਨ ਕਰਕੇ ਗਏ ਹਨ ਕਿ ਮੈਂ ਇਸੇ ਦੇਹ ਦੇ ਵਿੱਚ ਆਵਾਂਗਾ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਰਸਨਾ ਤੋਂ ਤੇ ਸੁਣਦੇ ਰਹਿ ਵੈਰਾਗ ਵੀ ਉਹਨਾਂ ਦਾ ਦੇਖਦੇ ਰਹਿ ਇੱਕ ਵਾਰੀ ਦੀ ਗੱਲ ਫਗਵਾੜੇ ਮੇਰਾ ਖਿਆਲ ਸੰਤ ਲక్ష్మణ ਸੋਹਣਾ ਦੇ ਪਿਤਾ ਦਾ ਭੋਗ ਸੀ ਸਤਿਗੁਰੂ ਜਗਜੀਤ ਸਿੰਘ ਜੀ ਆਏ ਤੇ ਸਕੂਲ ਦੇ ਵਿੱਚ ਵਾਰਾ ਲੱਗਾ ਜਲੰਧਰ ਤੋਂ ਵਸਤੀ ਪੂਰੇ ਖਾਂ ਇਹ ਨੌਜਵਾਨ ਵੀ ਵਸਤੀ ਪੂਰੇ ਖਾਂ ਤੋਂ ਆ ਉਥੋਂ ਦਾ ਜਥਾ ਮੇਰੇ ਨਾਲ ਤੇ ਸਤਿਗੁਰੂ ਜਗਜੀਤ ਸਿੰਘ ਜੀ ਦੀ ਹਜ਼ੂਰੀ ਚ ਵਾਰ ਲਾਈ ਤੇ ਮੈਂ ਸ਼ਬਦ ਪੜਿਆ ਰਸੀਆ ਆਪੇ ਰਾਵਣ ਹਾਰ ਉਹ ਜਿਸ ਵੇਲੇ ਤੁਕ ਇੱਥੇ ਆਈ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਥਾਰ ਰੰਗ ਰਤਾ ਮੇਰਾ ਸਾਹਿਬਾ ਰਬ ਰਿਆ ਪਰਪੂਰ ਆਪੇ ਮਾਛੀ ਮਾਛਲੀ ਆਪੇ ਪਾਣੀ ਜਾਲ ਆਪੇ ਜਾਲ ਮਨਕੜਾ ਆਪੇ ਅੰਦਰ ਲਾ ਬੋ ਬਿਦ ਲਾ ਸਖੀਏ ਮੇਰਾ ਲਾ ਨਿਤ ਰਵੈ ਸੁਹਾਗਣੀ ਦੇਖ ਦੇਖ ਹਮਾਰਾ ਹਾਲ ਸਾਡਾ ਹਾਂ